ਸ੍ਰੀ ਰਾਗ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਆਪਣੇ ਮੂਲ ਨੂੰ ਇਹ ਗੱਲ ਕਹੀ ਹੋਈ ਹੈ ਇਹ ਵੀ ਆਪਣੇ ਮੂਲ ਨੂੰ ਇਹ ਗੱਲ ਕਹੀ ਹੋਈ ਹੈ ਦਾਲ ਹੈ ਨਾ ਦਾਲ ਜੀਵ ਆਤਮਾ ਕਹਿ ਰਹੀ ਹੈ ਪਰਾਤਮਾ ਨੂੰ ਦਾਲ ਅੱਧਾ ਜਿਹੜਾ ਸਰੀਰ 'ਚ ਜੁੜਿਆ ਹੋਇਆ ਹੈ ਨਾ ਆਤਮਾ ਆਪਣੇ ਬੋਲ ਨੂੰ ਕਹਿ ਰਿਹਾ ਜਿਹੜਾ ਸਾਹ ਲੈ ਰਿਹਾ ਉਹਨੂੰ ਕਹਿ ਰਿਹਾ ਐ ਕਹਿ ਲੋ ਮਨ ਚਿੱਤ ਨੂੰ ਕਹਿ ਰਿਹਾ ਚੇਤਨ ਮਨ ਚ ਕੀ ਫਰਕ ਹੈ ਦੋ ਦੋ ਨੇ ਇੱਕ ਚਿੱਤਾ ਇੱਕ ਦਾ ਰੋਗ ਫਰਕ ਕੀ ਹੈ ਤੋਈ ਮੋਹੀ ਮੋਹੀ ਤੋਈ ਅੰਤਰ ਕੈਸਾ ਅੰਤਰ ਕੈਸਾ ਕੀ ਅੰਤਰ ਜੇ ਅੰਤਰ ਵੀ ਲੱਭਿਆ ਜਾਵੇ ਤਾਂ ਹੈ ਕੀ ਕੱਟ ਕੇ ਜਲ ਵੀ ਜੈਸਾ ਬਸ ਤੂੰ ਸੋਰ ਤੂੰ ਸਾਹ ਲੈ ਜਹ ਜਹ ਹੈਗਾ ਸੀ ਨਾ ਉਹ ਉਹ ਜਾਈ ਤੂੰ ਜੋ ਸਰੂਪੇ ਮੈਂ ਸਰੀਰ ਚ ਰਲ ਕੇ ਆਕਾਰ ਬਣ ਗਿਆ ਮੇਰਾ ਮੈਂ ਇੱਕ ਕੜਾ ਬਣ ਗਿਆ ਸੋਨੇ ਦਾ ਆਕਾਰ ਹੋ ਗਿਆ ਮੇਰਾ ਤੂੰ ਆਕਾਰ ਹੈ ਆ ਫਰਕ ਹੈ ਜੇ ਕੜਾ ਬਣਾ ਲਈਏ ਸੋਨੇ ਦਾ ਤਾਂ ਹੈ ਤਾਂ ਸੋਨੇ ਹੀ ਉਹ ਵੀ ਜੇ ਮੈਂ ਮਿੱਟੀ ਦੇ ਪੁਤਲੇ ਦੇ ਵਿੱਚ ਬੋਲਦਾ ਦੇਖਦਾ ਤੁਰਦਾ ਫਿਰਦਾ ਮੇਰੀ ਵਜ੍ਹਾ ਨਾਲ ਮਿੱਟੀ ਦੇ ਪੁਤਲਾ ਤੁਰਦਾ ਹੈ ਤਾਂ ਹਾਂ ਮੈਂ ਤਾਂ ਮੈਂ ਵੀ ਨਿਰਾਕਾਰ ਹੈ ਹੁਣ ਵੀ ਮਿੱਟੀ ਦਾ ਪੁਤਲਾ ਤਾਂ ਮੈਂ ਹਾਂ ਨਹੀਂ ਆਕਾਰ ਕਰਕੇ ਮੈਂ ਜ਼ਰੂਰ ਦੇਖਦੇ ਨੇ ਮੈਨੂੰ ਲੋਕ ਆਕਾਰ ਬਣਿਆ ਜਾਂਦਾ ਮੇਰਾ ਕੋਈ ਵੀ ਚੀਜ਼ ਅੱਖ ਵੀ ਤਾਂ ਚਮਕਦੀ ਹੈ ਜੇ ਮੇਰੀ ਤਾਕਤ ਉੱਥੇ ਚੱਲਦੀ ਹੈ ਮੇਰਾ ਆਕਾਰ ਬਣਿਆ ਹੋਇਆ ਕਦੇ ਮੈਂ ਅੱਖਾਂ ਦੇ ਵਿੱਚ ਸੁਰਤ ਨਹੀਂ ਜਾਣਾ ਕਦੇ ਕੰਨਾਂ ਨਾਲ ਟੱਚ ਕਰਨਾ ਕਦੇ ਹੱਥਾਂ ਦੇ ਵਿੱਚ ਕੰਮ ਕਰਨਾ ਕਦੇ ਪੈਰਾਂ 'ਚ ਕੰਮ ਕਰਨਾ ਮੈਂ ਸਾਰੇ ਸਰੀਰ 'ਚ ਭਾਜੌੜ ਕਰਨੀ ਪੈਂਦੀ ਹੈ ਤੇ ਤੈਨੂੰ ਸਿਰਫ ਬੈਠੇ ਨੇ ਸਾਹ ਲਈ ਜਣ ਉਹ ਵੀ ਤੇਰੀ ਇੱਛਾ ਸ਼ਕਤੀ ਨਾਲੇ ਗਿਆ ਤੇ ਸਾਹ ਮੇਰੀ ਸ਼ਕਤੀ ਨਾਲ ਸਰੀਰ ਚੱਲਦਾ ਹੈ ਮੇਰੀ ਉਹਦੀ ਵੀ ਇੱਛਾ ਸ਼ਕਤੀ ਨਾਲ ਸਰੀਰ ਚੱਲਦਾ ਹੈ ਇਹਦੀ ਆ ਵੀ ਉਹ ਕਿਹੜਾ ਜ਼ੋਰ ਲਾਉਂਦਾ ਉਹਦੀ ਇੱਛਾ ਸ਼ਕਤੀ ਨਾਲ ਸਰੀਰ ਚੱਲਦਾ ਤੇਰੀ ਇੱਛਾ ਸ਼ਕਤੀ ਨਾਲ ਸਾਹ ਹਾਰਟ ਚੱਲਦਾ ਅੰਦਰਲੀ ਮਸ਼ੀਨ ਚੱਲਦੀ ਹੈ ਤਨਕ ਬੈਠਾ ਪੱਖੇ ਭਾਓ ਤਾਂ ਹੀ ਗਿਆ ਸੀ ਲੱਭੇ ਸੇਵੇ ਦਰ ਖੜਾ ਅੰਦਰ ਉਸ ਕਾ ਲੈ ਰਿਹਾ ਹਾਂ ਇਹ ਸੌ ਜਾਂਦਾ ਕੰਮ ਜ਼ਿਆਦਾ ਕਰਨਾ ਪੈਂਦਾ ਇਹਨੂੰ ਸਰੀਰ ਜੋ ਵਜਨ ਚੱਕਦਾ ਥੱਕ ਜਾਂਦਾ ਉਹ ਥੱਕਦਾ ਨਹੀਂ ਉਹ ਸੌਂਦਾ ਹੀ ਸੌ ਜਾਂਦਾ ਇਹ ਸੌ ਜਾਂਦਾ ਸਾਹ ਤਾਂ ਵੀ ਲੈਣਾ ਪੈਂਦਾ ਜੇ ਉਹ ਸੌ ਜਵੇ ਫਿਰ ਮੁੜ ਕੇ ਨਹੀਂ ਸਾਹ ਆਉਂਦਾ ਜਦੋਂ ਉਹ ਸੌ ਗਿਆ ਨਾ ਤਾਂ ਉਧਰ ਛੁੱਟੀ ਹੈ ਫਿਰ ਇੱਕ ਦਿਨ ਸੋਵਣ ਹੋਏ ਕੋ ਲਾਂਬੇ ਕੋਟ ਬਸਾ ਉਹਦਾ ਸੌਣਾ ਹੋਣਾ ਇਹਦਾ ਤਾਂ ਰੋਜ਼ ਹੀ ਹੁੰਦਾ ਫਿਰ ਗੋਡੇ ਲੱਭੇ ਹੋ ਜਾਣੇ ਨੇ ਇਹ ਆਪਣਾ ਕੰਮ ਛੱਡ ਦਿੰਦਾ ਉਹ ਨਹੀਂ ਛੱਡ ਉਹ ਕਿਵੇਂ ਛੱਡ ਦੂਗਾ ਉਹ ਛੱਡ ਦੂ ਦੁਬਾਰੇ ਚੱਲ ਪਿਆ ਫੇਰ ਸਟਾਰਟ ਨਹੀਂ ਕਰ ਇਹ ਤਾਂ ਰੋਜ਼ ਹੁੰਦਾ ਜਾਗ ਪੈਂਦਾ ਰਹਿੰਦੀ ਰੋਣਾ ਹੈ ਜਦੋਂ ਉਹ ਸੌ ਗਿਆ ਨਾ ਭਾਵੇਂ ਸਰੀਰ ਸੌ ਗਿਆ ਲਾਭੇ ਕੋਲ ਪਸਾਰ ਹੈ ਸੌਣਾ ਉਹਦਾ ਹੈ ਉਹਦਾ ਸੌਣਾ ਜੀ ਸਰੀਰ ਦੀ ਬੋਲਦਾ ਹੈ ਜਦੋਂ ਉਹ ਸੌ ਗਿਆ ਨਾ ਮੈਂ ਫਿਰ ਗਿਆ ਫਿਰ ਨਹੀਂ ਉੱਠਣਾ ਫਿਰ ਫਿਰ ਨਵੇਂ ਸਰੀਰ ਚ ਆ ਕੇ ਉੱਠੂ ਇਹ ਜਿੰਨੀ ਨਹੀਂ ਫਿਰ ਉੱਠਦਾ ਕਣਕ ਕੱਟ ਕੇ ਜਲ ਤਰੰਗ ਜੈਸਾ ਐ ਸਮਝ ਲਓ ਕਣਕ ਕੱਟ ਕੇ ਜਲ ਤਰੰਗ ਜੈਸਾ ਤੂੰ ਸੋਨੇ ਮੈਂ ਸੋਨੇ ਦਾ ਬਣਿਆ ਹੋਇਆ ਕੰਗੜ ਕੜਾ ਇਹ ਤੂੰ ਜਲ ਮੈਂ ਤਰੰਗ ਤਰੰਗ ਹੁੰਦੀ ਵੱਖਰੀ ਹੈ ਆਕਾਰ ਕਰਕੇ ਉਹਦਾ ਤਰੰਗ ਵੈਸੇ ਹੈ ਨਾ ਪਾਣੀ ਉਹ ਵੀ ਕੋਈ ਫਰਕ ਨਹੀਂ ਹੈ ਫਰਕ ਹੈ ਵੀ ਫਰਕ ਹੈ ਵੀ ਕਹਿਣ ਨੂੰ ਫਰਕ ਹੈ ਐਕਚੁਅਲੀ ਫਰਕ ਹੈ ਨਹੀਂ ਦੇਖਣ ਨੂੰ ਫਰਕ ਲੱਗਦਾ ਫਰਕ ਹੈ ਨਹੀਂ ਕਹਿਣ ਦਾ ਮਤਲਬ ਇਹ ਹੈ ਜੀ ਜੋ ਪੈ ਹਮਨਾ ਪਾਪ ਕਰੰਤਾ ਅਹੇ ਅਨੰਤਾ ਹੈ ਅਨੰਤਾ ਇਹ ਗੱਲ ਪਰਮੇਸ਼ਰ ਦੀ ਇਹ ਅਨੰਤ ਦੀ ਗੱਲ ਹੈ ਪਰਮੇਸ਼ਰ ਨੂੰ ਸੁਬੋਧਨ ਹੈ ਹੈ ਅਨੰਤਾ ਜੇ ਅਸੀਂ ਪਾਪ ਨੂੰ ਨਾ ਕਰਦੇ ਹਬ ਹਬ ਲਫ਼ਜ਼ ਹੈ ਮੈਂ ਹੀ ਲਫ਼ਜ਼ ਦੋਏ ਨੇ ਦੋਏ ਨੂੰ ਆਲ ਜੇ ਅਸੀਂ ਪਾਪ ਨੂੰ ਨਾ ਕਰਦੇ ਤੇਰਾ ਵਿਰੋਧ ਨਾ ਕਰਦੇ ਤੇਰੇ ਹੁਕਮ ਦਾ ਪਾਪ ਹੋਰ ਕੀ ਹੁੰਦਾ ਜੇ ਤੇਰੇ ਹੁਕਮ ਦਾ ਵਿਰੋਧ ਨਾ ਕਰਦੇ ਸੱਚ ਹੁਣ ਜੇ ਇੱਥੇ ਆਉਂਦੇ ਕਿਉਂ ਪਤਾ ਤਾਂ ਹੁੰਦੇ ਕਿਉਂ ਸਾਨੂੰ ਕੱਢਿਆ ਕਿਉਂ ਜਾਂਦਾ ਕਰੋ ਬੇਇੱਜ਼ਤ ਕਰਕੇ ਕਿਉਂ ਕੱਢਿਆ ਜਾਂਦਾ ਉਥੋਂ ਪਤਤ ਪਾਵਨ ਨਾਮ ਕੈਸੇ ਹੁੰਤਾ ਤੇਰਾ ਨਾਮ ਪਤਤ ਪਾਵਨ ਕਿਵੇਂ ਪਤਾ ਲੱਗਦਾ ਲੋ ਅਸੀਂ ਗਲਤੀ ਨਾ ਕੀਤੀ ਨੇ ਪਤਤ ਹੁੰਦੇ ਆ ਤੇਰਾ ਨਾਮ ਦਾ ਪਾਵਨ ਹੋਵਾਂਗੇ ਅਸਲ ਚ ਤਾਂ ਸਾਡਾ ਪਾਪ ਕਰਨ ਨਾਲ ਇੱਕ ਤਾਂ ਚੀਜ਼ ਹੋਇਆ ਤੈਨੂੰ ਤਾਂ ਬੜਿਆ ਹੀ ਬੜੀ ਨਾ ਤੇਰਾ ਨਾਮ ਪਤਤ ਪਾਵਨ ਲੋਕਾਂ ਦਾ ਪਤਾ ਲੱਗਿਆ ਤੇਰੀ ਤਾਂ ਜਿਹਦੇ ਵਧੀ ਤੇਰਾ ਕੀ ਨੁਕਸਾਨ ਕੀਤਾ ਸੰਸਾਰ ਕੀਤਾ ਤਾਂ ਆਪਣਾ ਕੀਤਾ ਤੇਰਾ ਗੁਣ ਪ੍ਰਗਟ ਕਰਤਾ ਪਤਤ ਪਾਵਨ ਜੇ ਕਪੜਾ ਮੈਲਾ ਹੋਇਆ ਤਾਂ ਸਾਬਣ ਦਾ ਪਤਾ ਲੱਗਿਆ ਸਾਬਣ ਪਾਈ ਮੈਲ ਕਰ ਦਿੰਦੇ ਤੇਰੇ ਗੁਣ ਦਾ ਪਤਾ ਤਾਂ ਲੱਗਿਆ ਪਤਤ ਪਾਵਨ ਦਾ ਅਸੀਂ ਪਾਪ ਕੀਤੇ ਤੇਰਾ ਨੁਕਸਾਨ ਕੋਈ ਨਹੀਂ ਹੋਇਆ ਨੁਕਸਾਨ ਸਾਡਾ ਹੋਇਆ ਦੁੱਖ ਅਸੀਂ ਹੋ ਚੱਲੇ रहाओ तुम ਜੋ ਨਾਇਕ ਆਛੋ ਅੰਤਰਜਾਮੀ ਤੁਮ ਜੋ ਨਾਇਕ ਆਛੋ ਅੰਤਰਜਾਮੀ है ਅੰਤਰਜਾਮੀ ਤੂੰ ਜਿਹੜਾ ਨਾਇਕ ਹੈ ਸਾਰਿਆਂ ਦੇ ਅੰਦਰ ਹੈ ਹੈ ਤੂੰ ਨਾਇਕ ਆਛੋ ਦਾ ਹੈ ਤੂੰ ਅੰਤਰਜਾਮੀ ਸਾਰਿਆਂ ਦੇ ਅੰਦਰ ਦੀ ਜਾਣਨ ਵਾਲਾ ਸਾਰਿਆਂ ਦੇ ਅੰਦਰ ਤੂੰ ਸਾਰਿਆਂ ਦਾ ਤੇਰਾ ਸੰਪਰਕ ਹੈ ਸ਼ਬਦ ਦਾ ਸਾਰਿਆਂ ਦੇ ਨਾਲ ਪਾਈ ਹੈ ਤੇਰੀ ਪਾਣੇ ਚ ਹੁਕਮ ਹੁਕਮ ਦੀ ਰੱਥ ਹੁਕਮ ਦੇ ਵਿੱਚ ਚੱਲਦੇ ਨੇ ਸਾਰੇ ਸੋਈ ਜੀ ਕਰਨ ਜੋ ਪਰ ਭਾਵੇਂ ਸੋ ਕਰੇ ਸੋਈ ਜੀ ਕਰਨ ਕਰਾਉਂਦਾ ਤਾਂ ਆਪ ਹੈ ਤੇ ਅਸੀਂ ਜੋ ਸੋਚਣ ਉਹ ਤੇਰਾ ਦਿੱਤਾ ਹੀ ਸੋਚਦੇ ਅਸੀਂ ਅੰਤਰ ਜਾਬੀ ਤਾਂ ਪ੍ਰਭ ਤੇ ਜਨ ਜਾਣੀ ਜੈ ਜਨ ਤੇ ਸੁਆਮੀ ਪ੍ਰਭ ਤੇ ਜਨ ਜਾਣੀ ਜੈ ਜਿਹੜਾ ਪ੍ਰਭ ਹੈ ਉਹ ਦੱਲਾ ਅੰਤਰਾਤਮਾ ਉਦੋਂ ਬਾਹਰ ਆਤਮਾ ਦਾ ਪਤਾ ਲੱਗਦਾ ਬਾਹਰ ਆਤਮਾ ਉਦੋਂ ਪੈਦਾ ਹੁੰਦੀ ਹੈ ਉਦੋਂ ਰੱਬ ਤੇ ਜਨ ਜਾਣੀ ਹੈ ਜਨ ਜਾਣੀ ਹੈ ਜਨ ਦੀ ਪਛਾਣ ਦਾ ਤਾਂ ਬਰਬ ਤੋਂ ਜਨ ਤੇ ਸੁਆਮੀ ਜਨ ਤੇ ਫਿਰ ਸੋਭੀ ਦਾ ਪਤਾ ਲੱਗਦਾ ਜਨ ਨੇ ਸੁਖਬੀ ਨੂੰ ਪ੍ਰਗਟ ਕੀਤਾ ਸੁਆਮੀ ਨੇ ਜਨ ਨੂੰ ਪ੍ਰਗਟ ਕੀਤਾ ਅੰਤਰਾਤਮਾ ਨੇ ਬਾਹਰ ਆਤਮਾ ਨੂੰ ਪ੍ਰਗਟ ਕੀਤਾ ਹੈ ਬਾਹਰ ਆਤਮਾ ਨੇ ਅੰਤਰਾਤਮਾ ਨੂੰ ਪ੍ਰਗਟ ਕੀਤਾ ਹੈ ਉਹਦੀ ਇੱਜ਼ਤ ਵਧਾਈ ਹੈ ਉਹਨੂੰ ਬੜਾ ਕਿਹਾ ਤਾਂ ਹੀ ਕਬੀਰ ਕਹਿੰਦੇ ਨਾ ਕਬੀਰ ਤੂੰ ਕਬੀਰਾ ਤੂੰ ਹੀ ਤੇਰਾ ਲੋਕ ਕਬੀਰ ਕਹਿੰਦੇ ਮੈਂ ਛੋਟਾ ਨਹੀਂ ਤੂੰ ਵੱਡਾ ਅੰਦਰਲੇ ਦਾ ਪਤਾ ਨਹੀਂ ਲੱਗਦਾ ਸੰਸਾਰ ਨੂੰ ਇਸ ਕਰਕੇ ਸੰਸਾਰੀ ਮੱਤਾਂ ਨੂੰ ਅੰਦਰ ਦਾ ਪਤਾ ਹੀ ਨਹੀਂ ਹੈ ਸਿੱਧਾ ਪਰਮਾਤਮਾ ਨਾਲ ਮਿਲਣ ਦੀਆਂ ਗੱਲਾਂ ਕਰਦੇ ਨੇ ਸਾਰੀਆਂ ਮੱਤਾਂ ਸਰ ਬਰਮਾ ਤੱਕ ਐਸੀ ਬਤ ਹੈ ਜਿਹੜੀ ਪ੍ਰਮਾਤਮਾ ਨਾਲ ਮਿਲਦੀ ਦੀ ਗੱਲ ਨਹੀਂ ਕਰਦੀ ਪਰਮਾਤਮਾ ਨਾਲ ਮਿਲ ਨਹੀਂ ਹੁੰਦਾ ਹੁੰਦਾ ਜਿਹੜਾ ਮਿਲ ਜਵੇ ਪਰਮਾਤਮਾ ਬਣ ਜਾਂਦਾ ਹੁੰਦਾ ਪਰਮਾਤਮਾ ਤਾਂ ਆਪੇ ਹੋ ਜਾਂਦਾ ਹੁੰਦਾ ਹੈ ਉਹ ਪ੍ਰਾਤਮਾ ਲਫ਼ਜ਼ ਨੂੰ ਪਰਮਾਤਮਾ ਕਹਿਣ ਲੱਗੇ ਪਤਾ ਨਹੀਂ ਕੀ ਲੱਗੇ ਕੀ ਨਹੀਂ ਲੱਗੇ ਪ੍ਰਾਤਮਾ ਲਫ਼ਜ਼ ਪ੍ਰਾਤਮਾ ਵੀ ਅੱਧੀ ਹੈ ਆਤਮਾ ਵੀ ਅੱਧੀ ਹੈ ਦੋਹਾਂ ਨੇ ਕੋਲ ਜਦੋਂ ਇੱਕ ਹੋ ਗਏ ਪ੍ਰਭ ਉਹਨੂੰ ਕਹਿੰਦੇ ਨੇ ਪਰਮ ਆਤਮ ਪਰਮ ਆਤਮਾ ਲਫ਼ਜ਼ ਗੁਰਬਾਣੀ ਚ ਆਇਆ ਹੀ ਨਹੀਂ ਹੋਇਆ ਪਰਮ ਆਤਮਾ ਲਫ਼ਜ਼ ਨਹੀਂ ਆਇਆ ਹੋਇਆ ਪ੍ਰਾਤਮਾ ਲਫ਼ਜ਼ ਆਇਆ ਹੋਇਆ ਗੁਰਬਾਣੀ ਚ ਬਾਕੀ ਮਤਾਂ 'ਚ ਪਰਮਾਤਮਾ ਲਫ਼ਜ਼ ਹੈ ਇਸੇ ਕਰਕੇ ਉਹਨਾਂ ਤੇ ਸਵਾਲ ਨਹੀਂ ਨਿਕਲਿਆ ਪਰਮਾਤਮਾ ਤਾਂ ਆਪੇ ਪੂਰਾ ਉਹਦੇ ਵਿੱਚ ਪੂਰੇ 'ਚ ਇੱਕ 'ਚ ਨਾ ਕੋਈ ਰਲਦਾ ਹੁੰਦਾ ਨਾ ਕੁਝ ਐਡ ਹੋ ਸਕਦਾ ਨਾ ਉਹ ਕੋਈ ਨਿਕਲ ਸਕਦਾ ਇੱਕ ਤਾਂ ਹੀ ਰਹਿੰਦਾ ਜੇ ਉਹ ਜਮਾ ਕਰਾਂ ਕੁਝ ਵਾਜੂਗਾ ਉਹ ਉਹ ਜਿਹੜੀ ਕੁਝ ਵੀ ਮਿਲ ਸਕਦਾ ਉਹ ਜਿਹੜਾ ਇੱਕ ਦੇ ਵਿੱਚ ਬੋਲਣ ਦੀ ਗੱਲ ਹੈ ਉਹ ਗੱਲ ਹੋਰ ਹੈ ਉਹ ਗੱਲ ਹੈ ਜਿਹੜਾ ਆਵਾਜ਼ ਹੈ ਨਾ ਸਾਰਿਆਂ ਦੀ ਹੁਕਮ ਹੈ ਪਾਰਲੀਮੈਂਟ ਦਾ ਜਿਹੜਾ ਸਾਰਿਆਂ ਦੀ ਇੱਕ ਆਵਾਜ਼ ਹੈ ਉਹ ਆਵਾਜ਼ ਆਪਣੀ ਆਵਾਜ਼ ਬੁਲਾਉਣੀ ਹੈ ਅਨੇਕ ਹੈ ਫਿਰ ਇੱਕ ਅਨੇਕਤਾ ਅਨੇਕਾਂ ਦੀ ਇੱਕੋ ਸਲਾਹ ਜਿਹੜੀ ਉਹ ਸਲਾਹ ਇੱਕ ਹੈ ਉਹ ਸਲਾਹ ਦੀ ਉਹ ਸਿਫਤ ਸਲਾਹ ਹੈ ਜਿਹੜੇ ਸਾਰਿਆਂ ਦਾ ਇੱਛਾ ਸ਼ਕਤੀ ਹੈ ਇੱਛਾ ਸ਼ਕਤੀ ਇੱਕ ਹੈ ਸਾਰਿਆਂ ਦੀ ਅੱਡ ਅੱਡ ਰਹੂ ਇੱਛਾ ਇੱਕ ਹੈ ਸਾਰਿਆਂ ਦੀ ਇੱਛਾ ਸ਼ਕਤੀ ਇੱਕ ਹੈ ਸਾਰਿਆਂ ਦੀ ਜਿਵੇਂ ਹਜ਼ਾਰ ਆਦਮੀ ਇੱਕ ਲਾਜ ਨਾਲ ਜੋਰ ਲਾ ਰਿਹਾ ਇੱਕ ਪਾਸੇ ਨੂੰ ਇਕੱਠਾ ਲੱਜਾ ਕਰ ਉਹ ਇੱਕੋ ਜੋ ਇੱਕੋ ਜਗ੍ਹਾ ਜੋਰ ਸਭ ਦਾ ਕੰਮ ਕਰ ਰਿਹਾ ਇੱਛਾ ਸ਼ਕਤੀ ਦੇ ਅੱਗੇ ਕੋਈ ਨਹੀਂ ਉਹ ਅਡਲ ਨੇ ਲੱਜ ਫੜੀ ਹੋਈ ਹੈ ਪਰ ਰਸਤੇ ਦੇ ਵਿੱਚ ਸਾਰਾ ਜ਼ੋਰ ਕੰਮ ਕਰ ਰਿਹਾ ਐ ਕਰ ਰਹੇ ਬੱਕਰੇ ਬੱਕਰੇ ਹੋ ਕੇ ਵੀ ਇੱਕ ਨੇ ਅਨੇਕ ਫਿਰ ਇੱਕ ਫਿਰ ਇੱਕ ਅਨੇਕ ਨੇ ਹਜ਼ਾਰ ਆਦਮੀ ਹੈ ਰਸਾ ਇੱਕ ਉਹਨੂੰ ਖਿੱਚ ਰਿਹਾ ਹੈ ਰਸੇ ਸਾਰਿਆਂ ਦਾ ਜ਼ੋਰ ਹੈ ਰਸੇ ਦੀ ਸ਼ਕਤੀ ਇੱਕ ਹੈ ਸ਼ਕਤੀ ਕਿਥੋਂ ਕਬ ਕਰ ਰਹੀ ਹੈ ਉਹ ਬਖਰੇ ਵੱਖਰੇ ਇਹ ਅਨੇਕ ਹੈ ਫਿਰ ਹੈ ਸਰੀਰ ਅਰਾਧਾ ਮੋਕੋ ਵਿਚਾਰ ਦੇਹੂ ਸਰੀਰ ਅਰਾਧਾ ਮੋਕੋ ਵਿਚਾਰ ਦੇਹੂ ਮੈਨੂੰ ਵਿਚਾਰ ਦੇ ਵਿਚਾਰਨ ਦੀ ਸ਼ਕਤੀ ਦੇ ਇਹ ਤਾਂ ਲੋਕ ਸਰੀਰ ਦੀ ਆਰਾਧਨਾ ਕਰਨ ਲੱਗੇ ਇਹਦਾ ਦੇਹੀ ਨਾਲ ਜੁੜ ਕੇ ਲੋਕ ਸਾਰੇ ਮੋਕੋ ਵਿਚਾਰ ਦੇਹੂ ਮੈਨੂੰ ਵਿਚਾਰ ਸ਼ਕਤੀ ਦੇ ਸਰੀਰ ਦੀ ਪੂਜਾ ਕਰਾਂ ਕਿ ਨਾ ਕਰਾਂ ਸਰੀਰ ਦੀ ਰੱਖਿਆ ਤਾਂ ਇਹ ਤਾਂ ਬਾਇਆ ਰਵਦਾਸ ਸਮਝਦਾ ਸਮਝਾਵੇ ਕੋ ਰਵਦਾਸ ਕਹਿੰਦਾ ਵੀ ਇਹ ਗੱਲ ਹੁਣ ਮੈਨੂੰ ਖੋਲ ਸਮਝਾਵੇ ਇਹ ਗੱਲ ਕੌਣ ਸਮਝਾਵੇ ਕਿਹਨੂੰ ਇਹਨੂੰ ਕੌਣ ਸਮਝਾਵੇ ਜੇ ਵਿਚਾਰੀਏ ਸਰੀਰ ਕੁਛ ਨਹੀਂ ਮਿੱਟੀ ਹੈ ਨਾਲੇ ਕਹਿੰਦਾ ਸਰੀਰ ਮਿੱਟੀ ਹੈ ਪੂਜਾ ਫੇਰ ਸਰੀਰ ਦੀ ਕਰੀ ਜਾਂਦੇ ਹੋ ਸਾਰੇ ਜਾਣਦੇ ਨੇ ਇਸ ਗੱਲ ਨੂੰ ਸਮਝਦੇ ਨੇ ਸਾਰੇ ਸਮਝਦੇ ਹੋਏ ਵੀ ਫਿਰ ਇਹ ਕਰੀ ਜਾਂਦੇ ਨੇ ਜੀ ਇਹਨਾਂ ਨੂੰ ਕੌਣ ਸਮਝਾਵੇ ਮੂਰਤੀ ਪੂਜਾ ਵਾਲਿਆਂ ਨੂੰ ਜਾਣਦੇ ਨੇ ਉਹ ਜਿਹੜਾ ਜਾਣਦਾ ਹੋਇਆ ਵੀ ਹੱਥ ਦੀ ਕੂਏ ਦੇ ਪਰ ਹੈ ਉਹ ਕਹਿੰਦੇ ਹਾਂ ਜੀ ਇਹ ਤਾਂ ਮਿੱਟੀ ਅਸੀਂ ਚੱਲਦੇ ਹਾਂ ਸਮਝਦੇ ਨੇ ਗੱਲ ਨੂੰ ਫਿਰ ਵੀ ਕਰੀ ਜਾਂਦੇ ਇਸ ਕਰਕੇ ਰਵਦਾਸ ਕਹਿੰਦਾ ਇਹਨਾਂ ਨੂੰ ਕੌਣ ਸਮਝਾਵੇ ਇਹਨਾਂ ਨੂੰ ਕੋਈ ਸਮਝਾ ਸਕਦਾ ਇਹਨਾਂ ਨੂੰ ਸਮਝਾਉਣ ਦੀ ਲੋੜ ਵੀ ਨਹੀਂ ਹੈ ਸਮਝ ਵਿਚਾਰ ਜਿਹਨੇ ਸਮਝਣਾ ਆਪਣੇ ਆਪ 'ਚ ਵਿਚਾਰ ਕਰਕੇ ਆਪੇ ਸਮਝ ਜੂਗਾ ਗੁਰਤੀ ਬੋਝਾ ਨਹੀਂ ਹਟੀ ਗੁਰਬਾਣੀ ਤੇ ਕਹਿਤਾ ਸਮਝਾਇਦੇ ਨਹੀਂ ਕੋਈ ਸਮਝਦਾ ਜਿਹਨੇ ਸਮਝ ਲਿਆ ਉਹਦੇ ਅੰਦਰੋਂ ਵਿਚਾਰ ਪੈਦਾ ਹੋਣ ਜਿਆਦਾ ਸਮਾਉਣਾ ਉਹਦੇ ਅੰਦਰੋਂ ਵਿਚਾਰ ਪੈਦਾ ਹੋ ਜਾਣਾ ਵੀ ਕਿਉਂ ਟਾਈਮ ਵੇਸਟ ਕਰਦਾ ਮੈਂ ਜੇ ਕੁਝ ਪ੍ਰਾਪਤੀ ਕਰਨੀ ਹੈ ਧਰਮ ਵਿੱਚੋਂ ਜਿਹਨੇ ਧਾਰਮਿਕ ਪ੍ਰਾਪਤੀ ਪੈਦਾ ਕਰਨੀ ਹੈ ਉਹ ਕਰੂਗਾ ਇਹ ਕੰਮ ਜਿਹਨੇ ਉਹ ਕਰਨੀ ਹੋਣੀ ਉਹ ਤਾਂ ਫਿਰ ਜੋ ਮਰਜ਼ੀ ਕਰੀ ਜਾਵੇ